ਮਨ ਬ੍ਰਿਤੀ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਸਭ ਮਾਈ ਪਾਈ ਇੱਕ ਵਾਰੀ ਗੱਜ ਕੇ ਆਖੋ ਤਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਤ ਸੰਗਿਓ ਆਪ ਸਜਣਾ ਦੇ ਭਾਗਾਂ ਦੀ ਕਿੰਨੀ ਕੁ ਸ਼ਲਾਘਾ ਕੀਤੀ ਜਾਏ ਜਿਹੜੇ ਇਸ ਤਰ੍ਹਾਂ ਦੇ ਨਿਗਰੇ ਜ਼ਮਾਨੇ ਵਿੱਚ ਵੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪ੍ਰਤੱਖ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਦੇ ਹੋ ਸਿਮਰਨ ਕਰਦੇ ਹੋ ਟਿਕਾ ਨਾਲ ਬੈਠ ਕੇ ਉਸ ਈਸ਼ਵਰ ਦੇ ਚਰਨਾਂ ਨਾਲ ਬਿਰਤੀ ਜੋੜਨ ਦੀ ਕੋਸ਼ਿਸ਼ ਕਰਦੇ ਇਹ ਪ੍ਰਯੋਗ ਸਾਲ ਤੋਂ ਸ਼ੁਰੂ ਹੋਇਆ ਹੈ ਤੇ ਹੁਣ ਜਦੋਂ ਵੀ ਕਿਤੇ ਬਾਹਰ ਜਾਈਏ ਤੇ ਲੋਕੀ ਪੁੱਛਦੇ ਨੇ ਜੀ ਪ੍ਰਯੋਗ ਸ਼ੁਰੂ ਹੋ ਗਿਆ ਮਤਲਬ ਕਿ ਜਿਹੜਾ ਹਰ ਸਾਲ ਇੱਕ ਮਹੀਨਾ ਸੱਚੇ ਪਾਤਸ਼ਾਹ ਆਪ ਦਰਸ਼ਨ ਦੇ ਕੇ ਤੇ ਸੰਗਤਾਂ ਦੇ ਸਮੇਤ ਇੱਥੇ ਪ੍ਰਯੋਗ ਕਰਦੇ ਹਨ ਉਸ ਦੀ ਵਿਸ਼ੇਸ਼ਤਾ ਪੁੱਛਦੇ ਨੇ ਜੀ ਠੀਕ ਉਹ ਪ੍ਰਯੋਗ ਪ੍ਰਾਰੰਭ ਹੋ ਗਿਆ ਅਸੀਂ ਇੱਥੇ ਕਾਦੇ ਵਾਸਤੇ ਇਕੱਠੇ ਹੋਏ ਆ ਇਸ ਗੱਲ ਨੂੰ ਅਸਾਂ ਸੋਚਣਾ ਹੈ ਸਤਿਗੁਰਾਂ ਨੇ ਕਾਫੀ ਬੱਚੇ ਤੇ ਬੀਬੀਆਂ ਸਾਲ ਤੋਂ ਇੱਥੇ ਇਕੱਤਰ ਕੀਤੇ ਹੋਏ ਨੇ ਉਹਨਾਂ ਕੋਲੋਂ ਸਿਮਰਨ ਕਰਾਉਂਦੇ ਹਨ ਜੇ ਅੱਜ ਕੱਲ ਦੇ ਜ਼ਮਾਨੇ ਨੂੰ ਵੇਖਿਆ ਜਾਏ ਤੇ ਜਿਹੜੇ ਲੋਕੀ ਜ਼ਿਮੀਦਾਰ ਨੇ ਉਹ ਜੇ ਕੋਈ ਸੀਰੀ ਵੀ ਰੱਖਣ ਦਾ ਤੇ 4-5000 ਤੋਂ ਘੱਟ ਸੀਰੀ ਨਹੀਂ ਨਹੀਂ ਹੁੰਦਾ ਉਹਨਾਂ ਕੋਲ ਉਹ ਮੁੰਡਾ ਜਿਹੜਾ ਇੱਥੇ ਆ ਗਿਆ ਉਹ 4-5000 ਦਾ ਆਪਣਾ ਘਰ ਦਾ ਨੁਕਸਾਨ ਤੇ ਕਰ ਆਇਆ ਨਾ ਜੇ ਘਰ ਨਹੀਂ ਦਾ ਤੇ ਕਮ ਅਸ ਕਮ ਉਹ ਕੰਮ ਕਰਦਾ ਉਹਦੀ ਜਗ੍ਹਾ ਹੋਰ ਕੋਈ ਬੰਦਾ ਰੱਖਣਗੇ ਉਹਨੂੰ ਇੰਨੇ ਰੁਪਏ ਦੇਣਗੇ ਤਾਂ ਹੀ ਕੰਮ ਚੱਲੇਗਾ ਨਾ ਤੇ ਜਿਹੜਾ ਉਹ ਇੱਥੇ ਆਇਆ ਹੈ ਇੱਕ ਸਾਲ ਵਾਸਤੇ ਤੇ ਇੱਥੇ ਜਾਦੇ ਵਾਸਤੇ ਸੱਦਿਆ ਆ ਸਤਿਗੁਰਾਂ ਨੇ ਜਾਦੇ ਵਾਸਤੇ ਬੁਲਾਇਆ ਆ ਇੱਥੇ ਆ ਕੇ ਵੀ ਉਹ ਕੰਮ ਨਾ ਕਰੇ ਤੇ ਇੱਥੇ ਦਾ ਵੀ ਉਹਦਾ ਨੁਕਸਾਨ ਤੇ ਘਰ ਦਾ ਵੀ ਉਹਦਾ ਨੁਕਸਾਨ ਦੂ ਪਾਸਿਆਂ ਦਾ ਉਹਦਾ ਨੁਕਸਾਨ ਇੱਥੇ ਆ ਕੇ ਅਸੀਂ ਕੀ ਕਰਨਾ ਹੈ ਸਤਿਗੁਰਾਂ ਨੇ ਸਾਨੂੰ ਕਿਉਂ ਬੁਲਾਇਆ ਆ ਬੈਠੇ ਨੇ ਜਿਹੜੇ ਪ੍ਰਯੋਗ ਵਾਲੇ ਉਹਨਾਂ ਨੂੰ ਪੁੱਛ ਲਓ ਕਦੇ ਇਹਨਾਂ ਨੂੰ ਕਈ ਫੜ ਕੇ ਉਹਨਾਂ ਨੇ ਆਖਿਆ ਵੀ ਤੁਸੀਂ ਮਿੱਟੀ ਪਾਓ ਕਿਤੇ ਕਦੇ ਨਹੀਂ ਉਹਨਾਂ ਨੂੰ ਆਖਿਆ ਵੀ ਤੁਸੀਂ ਇੱਟਾਂ ਫੜਾਓ ਕੋਈ ਕੰਮ ਐਸਾ ਨਹੀਂ ਕਰਾਇਆ ਪਰ ਜਿਹੜੀ ਇਹਨਾਂ ਦੀ ਡਿਊਟੀ ਹੈ ਜੇ ਉਹ ਵੀ ਨਾ ਦੇਣ ਤੇ ਫਿਰ ਸਮਝੋ ਸਾਡੀ ਕੁਤਾਈ ਹੈ ਔਰ ਅਸੀਂ ਫਿਰ ਗੁਨਾਹਗਾਰ ਹੀ ਹੋਵਾਂਗੇ ਨਾ ਇਹਨਾਂ ਕੰਮਾਂ ਦੇ ਵਿੱਚ ਇੱਥੇ ਆ ਕੇ ਅਸਾਂ ਕਰਨਾ ਕੀ ਹੈ ਇੱਥੇ ਆ ਕੇ ਅਸਾਂ ਬੋਲਣ ਦੀ ਜਾਤ ਸਿੱਖਣੀ ਹੈ ਇੱਥੇ ਆ ਕੇ ਹਾਂ ਬਹਿਣ ਦੀ ਜਾਤ ਸਿੱਖਣੀ ਹੈ ਇੱਥੇ ਅਸਾਂ ਆ ਕੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਜਾਚ ਸਿੱਖਣੀ ਹੈ ਇੱਥੇ ਆ ਕੇ ਇਸ਼ਨਾਨ ਕਰਨ ਦੀ ਜਾਚ ਸਿੱਖਣੀ ਹੈ ਇੱਥੇ ਆ ਕੇ ਪ੍ਰਸ਼ਾਦਾ ਛਕਣ ਦੀ ਜਾਚ ਸਿੱਖਣੀ ਹੈ ਔਰ ਵੱਡੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਉਹ ਇੱਥੇ ਆ ਕੇ ਅਸਾਂ ਈਸ਼ਵਰ ਪ੍ਰਾਪਤੀ ਦੀ ਜਾਚ ਸਿੱਖਣੀ ਤੇ ਅਸਾਂ ਈਸ਼ਵਰ ਦੀ ਪ੍ਰਾਪਤੀ ਕਿਸ ਤਰ੍ਹਾਂ ਕਰਨੀ ਸਭ ਤੋਂ ਵੱਡੀ ਚੀਜ਼ ਇਹ ਹੈ ਇਹ ਸਾਰਿਆਂ ਨਾਲੋਂ ਵੱਡਾ ਜਿਹੜਾ ਇਹ ਕੰਮ ਕਰਨਾ ਹੈ ਹਲਵਾਣਾ ਕੋਈ ਔਖਾ ਨਹੀਂ ਟਰੱਕ ਚਲਾਉਣਾ ਕੋਈ ਔਖਾ ਨਹੀਂ ਆ ਬੰਦੂਕ ਫੜ ਕੇ ਤੇ ਗੋਲੀ ਮਾਰ ਦੇਣੀ ਕਿਸੇ ਨੂੰ ਔਖੀ ਨਹੀਂ ਵਰਨੀ ਵਿੱਚ ਜਾ ਕੇ ਜਾਂ ਹੋਰ ਕਿਤੇ ਜਾ ਕੇ ਕੱਪੜੇ ਧੋ ਲੈਣੇ ਕਿਸ ਤਰ੍ਹਾਂ ਇਹ ਔਖੇ ਨਹੀਂ ਪਰ ਸਤਿਗੁਰਾਂ ਨੇ ਬਾਣੀ 'ਚ ਲਿਖਿਆ ਆਖਣ ਔਖਾ ਸੱਚਾ ਨਾਮ ਸਾਰੇ ਨਾਲੋਂ ਵੱਡਾ ਔਖਾ ਹੈ ਆਖਣਾ ਸੱਚਾ ਨਾਮ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਮਾਲਾ ਫੜ ਕੇ ਬਹਿ ਕੇ ਆਉਂ ਕਰੀ ਜਾਵਾਂਗੇ ਤੇ ਅਸੀਂ ਨਾਮ ਆਖੀ ਜਾਂਦੇ ਆ ਨਾਮ ਆਖਣ ਦਾ ਵੀ ਤਰੀਕਾ ਹੈ ਤਰੀਕੇ ਤੋਂ ਬਗੈਰ ਕਦੀ ਵੀ ਨਹੀਂ ਕੋਈ ਕੰਮ ਕਾਮਯਾਬ ਹੁੰਦਾ ਮੈਂ ਇਹਦੇ ਤੇ ਸਿਰਫ ਅੱਜ ਸਤਿਗੁਰਾਂ ਦੇ ਹੁਕਮ ਅਨੁਸਾਰ ਥੋੜੀ ਜੀ ਬੇਨਤੀ ਕਰਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਅੱਗੇ ਅਰਜ਼ ਕੀਤੀ ਗਈ ਵੀ ਗਰੀਬ ਨਵਾਜ਼ ਤੁਸੀਂ ਜਿਹੜਾ ਈਸ਼ਵਰ ਦੀ ਸਿਫਤ ਲਿਖੀ ਹੈ ਵੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਸ ਸਿਫਤ ਵਾਲਾ ਈਸ਼ਵਰ ਜਿਹੜਾ ਜਿਹਦੀ ਤੁਸੀਂ ਬਹੁਤ ਸਿਫਤ ਲਿਖੀ ਹੈ ਜੇ ਉਸ ਈਸ਼ਵਰ ਦੀ ਪ੍ਰਾਪਤੀ ਕਰਨੀ ਹੋਏ ਤੇ ਆਦਮੀ ਮਿੱਟੀ ਨਾਲ ਆਪਣੇ ਸਰੀਰ ਨੂੰ ਪਵਿੱਤਰ ਕਰ ਲੈ ਪਾਣੀ ਨਾਲ ਪਵਿੱਤਰ ਕਰ ਲੈ ਚੁੱਪ ਹੋ ਕੇ ਬਹਿ ਜਾ ਮੂਨ ਧਾਰ ਲੈ ਬੋਲੇ ਨਾ ਕਿਸੇ ਨਾਲ ਜਾਂ ਉਹਦੇ 'ਚ ਬੜੀਆਂ ਸਿਆਣਫਾ ਆ ਜਾਣ ਹੋਰ ਉਹਦੇ 'ਚ ਦੁਨੀਆ ਦੇ ਪਦਾਰਥ ਬੜੇ ਆ ਜਾਣ ਉਹਦੇ ਕੋਲ ਧਨ ਬੜਾ ਹੋ ਜਾ ਤੇ ਸਾਰੀ ਦੁਨੀਆ ਨਾਲ ਉਹ ਸਿਆਣਾ ਮੰਨਿਆ ਜਾਏ ਤੇ ਹੋਰ ਵੀ ਕੋਈ ਕੰਮ ਕਰਨਾ ਕਿ ਇਹਨਾਂ ਚੀਜ਼ਾਂ ਨਾਲ ਹੀ ਈਸ਼ਵਰ ਜਿਹੜਾ ਉਹ ਸਮਝੋ ਸਾਨੂੰ ਪ੍ਰਾਪਤ ਹੋ ਜਾਏਗਾ ਕਿ ਇਹਨਾਂ ਚੀਜ਼ਾਂ ਨਾਲ ਸਾਨੂੰ ਈਸ਼ਵਰ ਦੀ ਪ੍ਰਾਪਤੀ ਹੋ ਜਾਏਗੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰੇ ਨਹੀਂ ਈਸ਼ਵਰ ਪ੍ਰਾਪਤੀ ਦੀ ਹੋਰ ਹੀ ਕੋਈ ਸਮਝੋ ਮੰਜ਼ਲ ਹੈ ਅਜਿਹੋ ਦੱਸੋ ਕਿਰਪਾ ਕਰੋ ਤੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਥੋੜਾ ਜਿਹਾ ਜੀਣ ਉਪਦੇਸ਼ ਦਿੰਦੇ ਹਨ ਜਿਹੜਾ ਹਰ ਇੱਕ ਸਿੱਖ ਰੋਜ਼ ਸਮਝੋ ਪਾਠ ਕਰਦਾ ਹੈ ਜਿਹੜਾ ਹੁਣ ਜਿਹੜੇ ਇਹ ਆਮ ਆਦੇ ਨੇ ਜੀ ਬਾਣੀ ਪੜਨ ਨਾਲ ਆਦਮੀ ਦਾ ਉਧਾਰ ਹੋ ਜਾਂਦਾ ਮੈਂ ਇਹ ਨਹੀਂ ਕਹਿੰਦਾ ਨਹੀਂ ਹੁੰਦਾ ਪਰ ਮੈਂ ਇਹ ਪੁੱਛਣਾ ਜਿਹੜੇ ਅਨਪੜ੍ਹ ਨੇ ਜਿਹੜੇ ਊੜਾ ਵੀ ਨਹੀਂ ਜਾਣਦੇ ਉਹ ਨਹੀਂ ਬਾਣੀ ਪੜਦੇ ਕੀ ਉਹਨਾਂ ਦਾ ਉਧਾਰ ਨਹੀਂ ਹੋਏਗਾ ਉਧਾਰ ਹੋਰ ਕਰਨ ਵਾਲੀ ਚੀਜ਼ ਹੈ ਬਾਣੀ ਨੇ ਸਿਰਫ ਦੱਸਣਾ ਵੀ ਤੂੰ ਇਸ ਤਰੀਕੇ ਨਾਲ ਕਰੇਗਾ ਤੇ ਤਾਂ ਤੇਰਾ ਉਧਾਰ ਹੋਣਾ ਬਾਣੀ ਪੜੀ ਜਾਣ ਨਾਲ ਨਹੀਂ ਉਧਾਰ ਹੋਣਾ ਬਾਣੀ ਦੇ ਉੱਤੇ ਜੋ ਲਿਖਿਆ ਉਹਦੇ ਉੱਤੇ ਅਸੀਂ ਆਪਣਾ ਜੀਵਨ ਬਣਾਵਾਂਗੇ ਤਾਂ ਸਾਡਾ ਉਧਾਰ ਹੋਏਗਾ ਉਹ ਕੀ ਚੀਜ਼ ਆ ਉਹ ਕਿਹੜੀ ਆ ਉਹ ਜਿਸ ਦਾ ਵਿਸ਼ਲੇਸ਼ਣ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਕਰਨਗੇ ਤੇ ਜੋ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਣਪੜਿਆ ਪਰਮਗਤ ਪਾਵੈ ਉਥੇ ਪੜੇ ਦੀ ਤੇ ਅਣਪੜੇ ਦੀ ਗੱਲ ਨਹੀਂ ਉਥੇ ਉਹ ਕੰਮ ਕਰਨ ਦੀ ਆ ਉਹ ਕਿਹੜਾ ਰੋਜ਼ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਤੇ ਸਤਿਗੁਰਾਂ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਹੁਕਮ ਕੀਤਾ ਸੋਚਾ ਸੋਚ ਨਾ ਗਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਗਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੈ ਜੇ ਬੰਨਾ ਪੁਰੀਆ ਪਾਰ ਸਹਾ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਇਹ ਚਾਰੇ ਚੀਜ਼ਾਂ ਨੂੰ ਉਹਨਾਂ ਨੇ ਦੱਸ ਕੇ ਤੇ ਜਦੋਂ ਉਹਨੂੰ ਉਪਦੇਸ਼ ਦਿੱਤਾ ਫਿਰ ਕਹਿੰਦਾ ਸੱਚੇ ਪਾਤਸ਼ਾਹ ਫਿਰ ਮੇਰੀ ਬੇਨਤੀ ਵੀ ਸੁਣ ਲਓ ਦੱਸੋ ਕਹਿੰਦੇ ਨੇ ਕਿਵ ਸਚਿਆਰਾ ਹੋਈਆ ਕਿਵ ਕੂੜਾ ਟੁੱਟਾ ਪਾਲ ਪਹਿਲੀਆਂ ਚੀਜ਼ਾਂ ਗੁਰੂ ਨਾਨਕ ਨੇ ਆਖੀਆਂ ਨੇ ਇਹ ਜਿਹੜੀ ਹੁਣ ਪੰਕਤੀ ਪੜੀ ਹੈ ਫਿਰ ਸਿੱਖ ਨੇ ਅਰਜ਼ ਕੀਤੀ ਹੈ ਫਿਰ ਉਹਦਾ ਕਿ ਗੁਰੂ ਨਾਨਕ ਉੱਤਰ ਦਿੰਦੇ ਨੇ ਗੁਰਮੁਖ ਪਿਆਰੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇੱਥੇ ਆ ਕੇ ਫੇਰ ਭੋਗ ਪਾ ਇਹਦਾ ਥੋੜਾ ਜਿਹਾ ਮੈਂ ਭਾਵ ਤੁਹਾਡੇ ਸਾਹਮਣੇ ਅਰਜ਼ ਕਰਾਂ ਕਹਿੰਦੇ ਨੇ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਵਿਦਵਾਨ ਪੁਰਸ਼ ਇਸ ਦੇ ਕਈ ਅਰਥ ਕਰਦੇ ਹਨ ਤੇ ਮੈਂ ਤੇ ਐਵੇਂ ਤੁਹਾਡੇ ਕੋਲੋਂ ਸਤਿਗੁਰਾਂ ਕੋਲੋਂ ਸਾਧ ਸੰਗਤ ਕੋਲੋਂ ਸੁਣੇ ਸਰਾਏ ਅਰਥ ਕਰਨੇ ਹਨ ਕਈ ਦੇ ਦਾ ਇਹ ਅਰਥ ਕਰਦੇ ਨੇ ਆਮ ਜਿਹੜਾ ਕਰਦੇ ਨੇ ਵੀ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾ ਭਈ ਜੇ ਅਸੀਂ ਸੋਚਦੇ ਰਾਂਗੇ ਆਹ ਕੰਮ ਕਰਨਾ ਆਹ ਕੰਮ ਕਰਨਾ ਐਉਂ ਕਰਨਾ ਸਾਡੀ ਸੋਚ ਨੇ ਕੁਝ ਨਹੀਂ ਕਰਨਾ ਭਾਵੇਂ ਲੱਖਾਂ ਵਾਰੀ ਵੀ ਸੋਚਾਂ ਕਈ ਸੱਜਣ ਇਹਦਾ ਇਸ ਤਰ੍ਹਾਂ ਅਰਥ ਕਰਦੇ ਹਨ ਇੱਕ ਹੈ ਸਕਾਮ ਕਰਮ ਇੱਕ ਹੈ ਨਿਸ਼ਕਾਮ ਕਰਮ ਸਕਾਮ ਕਰਮ ਨਾਲ ਆਤਮਾ ਦੀ ਸ਼ੁੱਧੀ ਨਹੀਂ ਹੁੰਦੀ ਨਾ ਈਸ਼ਵਰੀ ਈਸ਼ਵਰ ਪ੍ਰਾਪਤੀ ਹੁੰਦੀ ਏ ਨਿਸ਼ਕਾਮ ਕਰਮ ਨਾਲ ਭਗਵਾਨ ਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਨੇ ਜਿਹੜੇ ਨਿਸ਼ਕਾਮ ਕਰਨ ਨੂੰ ਸੋਚਦੇ ਹੀ ਰਹਿੰਦੇ ਹਨ ਮੈਂ ਐਉਂ ਕਰਾਂਗਾ ਮੈਂ ਐਸੇ ਤਰ੍ਹਾਂ ਕਰਾਂਗਾ ਇੰਨਾ ਪੁੰਨ ਕਰਾਂਗਾ ਇੰਨੇ ਖੰਡ ਪਾਠ ਕਰਾਵਾਂਗਾ ਐਉਂ ਕਰਨਾਗਾ ਉਹਦੇ ਨਾਲ ਉਹਦੀ ਸਮਝੋ ਜਿਹੜੀ ਗੱਲ ਹੈ ਨਾ ਉਹ ਨਹੀਂ ਬਣਨੀ ਕਿਉਂ ਜੇ ਆਦਮੀ ਆਖਦਾ ਰਹਿ ਭਈ ਤਰੇ ਲੱਗੀ ਹੋਈ ਏ ਮੈਂ ਪਾਣੀ ਪੀਵਾਂਗਾ ਤੇ ਤਰੇ ਹਟ ਜਾਏਗੀ ਭੁੱਖ ਲੱਗੀ ਹੋਏ ਤੇ ਆਖਿਆ ਮੈਂ ਪ੍ਰਸ਼ਾਦਾ ਛਕਾਂਗਾ ਤੇ ਭੁੱਖ ਹਟ ਜਾਏਗੀ ਇਹਨਾਂ ਗੱਲਾਂ ਨਾਲ ਨਹੀਂ ਨਾ ਭੁੱਖ ਹਟਣੀ ਜਦ ਤੱਕ ਉਹ ਪਾਣੀ ਨਾ ਪੀਏਗਾ ਤੇ ਜਦ ਤੱਕ ਪ੍ਰਸ਼ਾਦਾ ਨਾ ਛਕੇ ਇਸ ਵਾਸਤੇ ਸੋਚਾਂ ਨਾਲ ਇਹਦੇ ਕੰਮ ਨਹੀਂ ਬੰਨਣਾ ਜਦ ਤੱਕ ਉਹ ਨਿਸ਼ਕਾਮ ਕਰਮ ਕਰੇਗਾ ਨਾ ਤਦ ਤੱਕ ਉਸ ਨੂੰ ਈਸ਼ਵਰ ਦੀ ਪ੍ਰਾਪਤੀ ਨਾ ਹੋਊਗੀ ਜਿਹੜਾ ਵੱਡਾ ਸਭ ਤੋਂ ਵੱਡਾ ਅਰਥ ਕਰਦੇ ਹਨ ਸਿਆਣੇ ਪੁਰਸ਼ ਉਹ ਆਖਰੀ ਕਰਦੇ ਹਨ ਉਹ ਕਹਿੰਦੇ ਨੇ ਅਸਲੀ ਲਫ਼ਜ਼ ਹੈ ਸ਼ੌਚ ਸ਼ੌਚ ਮਾਨੇ ਪਵਿੱਤਰਤਾ ਗੁਰਬਾਣੀ 'ਚ ਇਹ ਵੀ ਲਿਖਿਆ ਸੋਚ ਕਰਾ ਦਿਨ ਅਰ ਰਾਤ ਦਿਨ ਰਾਤ ਭਾਵੇਂ ਸਮਝੋ ਪਵਿੱਤਰਤਾ ਕਰਦਾ ਰਹਾ ਸਰੀਰ ਦੀ ਮਨ ਕੀ ਮੈਲ ਨਾ ਤਨ ਤੇ ਜਾ ਉਹਦੇ ਮਨ ਦੀ ਮੈਲ ਪਾਣੀ ਨਾਲ ਧੋਤਿਆ ਨਹੀਂ ਜਾਂਦਾ ਕਹਿੰਦੇ ਨੇ ਸੋਚਾ ਸੋਚ ਨਾ ਹੋਵੇ ਬਾਹਰ ਦਾ ਸਰੀਰ ਧੋਣ ਨਾਲ ਤੇਰੀ ਆਤਮਾ ਜਿਹੜਾ ਕਿਤੇ ਆਤਮਾ ਤੇ ਮਨ ਨੂੰ ਵੱਖੋ ਵੱਖ ਲਿਖਿਆ ਹੈ ਤੇ ਕਿਤੇ ਤੇ ਆਤਮਾ ਮਨ ਨੂੰ ਇੱਕੋ ਲਿਖ ਦਿੱਤਾ ਔਰ ਆਤਮਾ ਕੋਲੋਂ ਮਨ ਸ਼ਕਤੀ ਲੈ ਕੇ ਤੇ ਅੱਗੇ ਜਾ ਕੇ ਫਿਰ ਸੰਸਾਰ ਦਾ ਕੰਮ ਕਰਦਾ ਹੈ ਕਹਿੰਦੇ ਨੇ ਬਾਹਰ ਦੇ ਪਾਣੀ ਨਾਲ ਧੋਣ ਨਾਲ ਸਰੀਰ ਦੀ ਸ਼ੁੱਧਤਾ ਕਰਨ ਨਾਲ ਤੇਰੇ ਮਨ ਦੀ ਮੈਲ ਜਿਹੜੀ ਹੈ ਨਾ ਉਹ ਨਹੀਂ ਜਾਣੀ ਜਿਹੜਾ ਬਾਹਰ ਦਾ ਸਰੀਰ ਹੈ ਨਾ ਇਹਨੂੰ ਮਿੱਟੀ ਲੱਗ ਜਾਂਦੀ ਹੈ ਉਹ ਪਾਣੀ ਨਾਲ ਧੋਤਾ ਜਾਂਦਾ ਹੈ ਜਿਹੜਾ ਮਨ ਹੈ ਇਹਨੂੰ ਕਾਦੀ ਮੈਲ ਲੱਗਦੀ ਹੈ ਅੰਤਰਾਤਮਾ ਕਾਦੀ ਮੈਲ ਲੱਗਦੀ ਹੈ ਈਰਖਾ ਦੀ ਦਵੇਸ਼ ਦੀ ਚੁਗਲੀ ਦੀ ਚੋਰੀ ਦੀ ਠੱਗੀ ਦੀ ਯਾਰੀ ਦੀ ਗੁਨਾਹ ਦੀ ਕਿਸੇ ਦੇ ਨਾਲ ਬਲੈਕ ਮਾਰਕੀਟ ਕਰਨਾ ਇਹਨਾਂ ਚੀਜ਼ਾਂ ਦੀ ਜਿਹੜੀ ਮੈਲ ਲੱਗਦੀ ਹੈ ਪਾਣੀ ਨਾਲ ਨਹੀਂ ਧੋਤੀ ਜਾਂਦੀ ਪਤੰਦਲ ਜੀ ਨੇ ਤੇ ਚਾਰ ਚੀਜ਼ਾਂ ਲਿਖੀਆਂ ਨੇ ਕਿ ਚੌਂ ਚੀਜ਼ਾਂ ਨਾਲ ਇਹ ਜਿਹੜਾ ਤੇਰਾ ਮਨ ਉਹ ਸਾਫ਼ ਹੋ ਸਕਦਾ ਹੈ ਉਹ ਕਿਹੜੀ ਕਿਹੜੀ ਦੱਸਦੇ ਨੇ ਕਹਿੰਦੇ ਨੇ ਸਭ ਤੋਂ ਪਹਿਲੀ ਇਹ ਗੱਲ ਚੀਜ਼ ਹੈ ਕਿ ਸੁਖੀ ਬੰਦਾ ਜਿਹੜਾ ਉਹਦੇ ਨਾਲ ਮਿੱਤਰਤਾ ਕਰਦਾ ਸੁਖੀ ਆਦਮੀ ਨਾਲ ਮਿੱਤਰਤਾ ਕਰੋ ਉਹਦੇ ਨਾਲ ਤੁਹਾਡੀ ਮਿੱਤਰਤਾ ਹੋਏਗੀ ਤੁਸੀਂ ਵੀ ਸੁਖੀ ਹੋ ਜਾਓਗੇ ਤੇ ਇੱਕ ਦੂਜਾ ਕੀ ਕਹਿੰਦੇ ਨੇ ਦੁਖੀ ਆਦਮੀ ਨੂੰ ਵੇਖ ਕੇ ਉਹਦੇ ਤੇ ਕਰਣਾ ਕਰੋ ਉਹਦੇ ਤੇ ਰਹਿਮ ਕਰੋ ਦੂਸਰੀ ਚੀਜ਼ ਤੀਸਰੀ ਚੀਜ਼ ਇਹ ਹੈ ਕਿ ਜਿਹੜਾ ਪੁੰਨੀ ਆਦਮੀ ਆ ਨਾ ਉਹਨੂੰ ਵੇਖੋ ਨਾ ਜਦੋਂ ਕੋਈ ਚੰਗਾ ਕੰਮ ਕਰਦਾ ਉਹਦੇ ਤੇ ਫਿਰ ਪ੍ਰਸੰਨਤਾ ਕਰੋ ਉਹਦੇ ਤੇ ਖੁਸ਼ ਹੋ ਜਾਓ ਫਿਰ ਚੌਥੀ ਚੀਜ਼ ਜਿਹੜਾ ਪਾਪੀ ਪੁਰਸ਼ ਆ ਨਾ ਉਹਨੂੰ ਜਦੋਂ ਤੁਸੀਂ ਵੇਖੋ ਨਾ ਉਹਨੂੰ ਵੇਖ ਕੇ ਫਿਰ ਤੁਹਾਡੇ ਮਨ ਵਿੱਚ ਉਦਾਸੀਨਤਾ ਹੋ ਜਾ ਉਦਾਸ ਹੋ ਜਾਓ ਤੇ ਕਿਉਂ ਇਸੇ ਤਰ੍ਹਾਂ ਦਾ ਕੰਮ ਕਰਦਾ ਇਹ ਚਾਰ ਚੀਜ਼ਾਂ ਦਾ ਅਭਿਆਸ ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਕਰ ਲੋਗੇ ਨਾ ਤੇ ਪਤੰਜਲ ਜੀ ਨੇ ਲਿਖਿਆ ਵੀ ਤੁਹਾਡਾ ਮਨ ਜਿਹੜਾ ਅਸ਼ੁੱਧ ਹੋ ਜਾਏ ਪਰ ਇਹਨਾਂ ਚਾਰ ਚੀਜ਼ਾਂ ਦਾ ਅਭਿਆਸ ਕਰਨਾ ਬੜਾ ਮੁਸ਼ਕਲ ਹੈ ਕਰਦੇ ਕੋਈ ਵਿਰਲੇ ਹਨ ਸੋ ਇਸ ਵਾਸਤੇ ਸੱਚੇ ਪਾਤਸ਼ਾਹ ਲਿਖਦੇ ਹਨ ਕਿ ਐ ਜੀਵ ਕੀ ਕਰ ਤੂੰ ਤੇਰਾ ਸਰੀਰ ਜਿਹੜਾ ਇਹ ਪਾਣੀ ਨਾਲ ਧੋਣ ਕਰਕੇ ਤੇਰੇ ਮਨ ਦੀ ਮੈਲ ਨਹੀਂ ਉਤਰੀ ਅੰਤਰ ਮੈਲ ਜੇ ਤੀਰਥ ਨਾਵੇ ਤਿਸੇ ਬਕੁੰਠ ਨਾ ਜਾਣਾ ਅੰਦਰ ਮੈਲ ਆ ਤੀਰਥਾਂ ਤੇ ਨਾਉਂਦਾ ਹੈ ਉਹਦਾ ਸਰੀਰ ਹੀ ਸਮਝੋ ਇੱਥੇ ਇਹ ਨਾ ਤੁਸੀਂ ਸਮਝ ਲਿਓ ਇੱਕ ਥਾਂ ਸਤਿਗੁਰਾਂ ਨੇ ਇਹ ਵੀ ਬਾਣੀ 'ਚ ਲਿਖਿਆ ਭਈ ਸਿਮਰਨ ਕਰੇਗਾ ਤੇ ਤੇਰੇ ਮਨ ਦੀ ਮਹਿਲ ਉਤਰੇਗੀ ਜੋ ਆਮ ਰੋਜ਼ ਉਹਦੇ ਤੇ ਬਹੁਤ ਪ੍ਰਮਾਣ ਗੁਰਬਾਣੀ 'ਚ ਲਿਖਿਆ ਨੇ ਇਸ਼ਨਾਨ ਨਾਲ ਤੁਹਾਡਾ ਮਨ ਜਿਹੜਾ ਪਵਿੱਤਰ ਨਹੀਂ ਹੋਣਾ ਅੱਛਾ ਇੱਥੇ ਹੁਣ ਸ਼ੰਕਾਵਾਦੀ ਆਖੇਗਾ ਕਿ ਮੈਂ ਸ਼ਨਾਨ ਦਾ ਖੰਡਨ ਕਰ ਰਿਹਾ ਭਈ ਸ਼ਨਾਨ ਨਹੀਂ ਕਰਨਾ ਚਾਹੀਦਾ ਨਹੀਂ ਨਹੀਂ ਨਹੀਂ ਸ਼ਨਾਨ ਦਾ ਖੰਡਨ ਨਹੀਂ ਪਤੰਜਲ ਜੀ ਨੇ ਮਾਨਸਿਕ ਤੇ ਸਰੀਰਕ ਦੀ ਪਵਿੱਤਰਤਾ ਦੇ ਦੋ ਭੇਦ ਲਿਖੇ ਹਨ ਉਹ ਕੀ ਭੇਦ ਲਿਖੇ ਹਨ ਉਹ ਕਹਿੰਦੇ ਨੇ ਇਸ਼ਨਾਨ ਕਰਨਾ ਚੰਗਾ ਹੈ ਸਤਿਗੁਰਾਂ ਨੇ ਲਿਖਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ